ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਗਰ ਜਗਾ ਮੇਰੀ ਜਾਤ ਬਖਿਆਤ ਚਮਾਰਨ ਹਿਰਦੇ ਰਾਮ ਗੋਬਿੰਦ ਗੁਣ ਸਾਰੰ ਰਹਾਉ ਸੁਰਸਰੀ ਸਲਣ ਕਰਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਣੀ ਸੁਰਾ ਪਵਿੱਤਰ ਨਤ ਅਵਰ ਜਲ ਰੇ ਸਰਸਤੀ ਮਿਲਤੇ ਹੋਏ ਆਨੰ ਤਰ ਤਾਰੇ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤੀ ਤ ਲਿਖੀਏ ਤੈ ਉਪਰੇ ਪੂਜੀਏ ਕਰ ਨਮਸਕਾਰੰ ਮੇਰੀ ਜਾਤ ਕੁੱਟ ਬਾਢਲਾ ਢੋਲ ਟਵੰਤਾ ਨਿਤੇ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤੇ ਕਰੇ ਜਨੌਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰਨ ਆਪਣੇ ਕਾਸ਼ੀ ਦੇ ਰਹਿਣ ਵਾਲਿਆਂ ਨੂੰ ਪਿੰਡ ਦੇ ਰਹਿਣ ਵਾਲਿਆਂ ਨੂੰ ਏਰੀਏ ਦੇ ਰਹਿਣ ਵਾਲੇ ਲੋਕਾਂ ਨੂੰ ਜਿਹੜੇ ਉੱਚ ਜਾਤੀ ਦੇ ਪੰਡਤ ਵਗੈਰਾ ਨੇ ਉਹਨਾਂ ਨੂੰ ਸੰਬੋਧਨ ਕਰਦਾ ਨਾਗਰ ਜਨਾ ਨਾਗਰ ਜਨਾ ਨਗਰ ਵਾਸੀ ਨਗਰ ਵਾਸੀ ਇਹ ਸੰਸਾਰ ਵੀ ਗਰੇ ਸਾਰਾ ਸੰਸਾਰ ਨਗਰ ਹੈ ਭਗਤਾਂ ਕਰਕੇ ਇਸ ਸੰਸਾਰ ਦੇ ਨਾਗਰ ਜਨੂ ਸੰਸਾਰ ਦੇ ਲੋਕੋ ਮੇਰੀ ਜਾਤ ਬਖਿਆਤ ਚਮਾਰ ਮੇਰੀ ਕੋਈ ਲੁਕੀ ਛਿਪੀ ਜਾਤ ਨਹੀਂ ਬਖਿਆਤ ਆ ਸਾਰੇ ਲੋਕ ਜਾਣਦੇ ਨੇ ਚਮਾਰ ਹੋ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰਨ ਮੇਰੀ ਜਾਤ ਕੋਈ ਲੁਕੀ ਛਿਪੀ ਨਹੀਂ ਬਖਿਆਤ ਆ ਸਭ ਲੋਕ ਜਾਣਦੇ ਨੇ ਹਰ ਜਗ੍ਹਾ ਜਗ੍ਹਾ ਚਮਾਰ ਵਸਦੇ ਨੇ ਮਸ਼ਹੂਰ ਜਾਤ ਹੈ ਸਾਰਾ ਹਿੰਦੁਸਤਾਨ ਜਾਣਦਾ ਚਮਾਰ ਕੌਣ ਹੁੰਦੇ ਨੇ ਬਚਮਾਰ ਕਿਉਂ ਕਹਿ ਰਿਹਾ ਬਚਮਾਰ ਸਿਮਰਤੀ ਦਾਵਾ ਕੀਤਾ ਹੈ ਨੂੰ ਮਤ ਦਾ ਕਿ ਚਮਾਰ ਨੂੰ ਗਿਆਨ ਨਹੀਂ ਹੋ ਸਕਦਾ ਚਮਾਰ ਬਖਤ ਨਹੀਂ ਹੋ ਸਕਦਾ ਤਾਂ ਕਹਿ ਰਿਹਾ ਮੈਂ ਚਮਾਰ ਹਾਂ ਉਹ ਝੂਠਾ ਉਹਨਾਂ ਨੂੰ ਕਹ ਲਿਆ ਵੀ ਸਿਮਰਤੀ ਨੂੰ ਆਪਣੀ ਨੂੰ ਬਦਲ ਲਓ ਹੁਣ 14 ਵਰੂ ਤੁਹਾਡੇ ਗਏ ਖੂਚ ਆ ਕਹਿ ਰਿਹਾ ਉਹ ਇੱਕ ਜਮਾਰ ਨੂੰ ਗਿਆਨ ਹੋ ਜਵੇ ਉਹਨਾਂ ਨੂੰ ਮੁਕਰ ਮੁਕਰਦੇ ਨੇ ਪਿੱਛੂ ਪੰਡਤਾਂ ਨੂੰ ਮੁਕਰਨਾ ਪਿਆ ਇਹ ਤਾਂ ਜੀ ਬ੍ਰਾਹਮਣ ਦੇ ਘਰ ਦਾ ਜਨਮ ਸੀ ਇਹ ਆਇਆ ਹੋਇਆ ਉਹਨਾਂ ਨੇ ਕਹਾਣੀ ਬਣਾਈ ਨੂੰ ਜਮਾਰਾ ਦਾ ਛੱਬੀ ਹੋਈ ਦੀ ਇਹ ਉਹ ਮੁਕਰਦੇ ਨੇ ਕਹਿੰਦੇ ਮੈਂ ਜਮਾਰ ਉਹਨਾਂ ਦੀਆਂ ਸਿਫਰਤੀਆਂ ਝੂਠੀਆਂ ਹੁੰਦੀਆਂ ਨੇ ਇਹਨਾਂ ਨੂੰ ਸਮਝੇ ਨਹੀਂ ਇਹ ਗੱਲ ਦੀ ਵੀ ਗੱਲ ਕੀ ਹੈ ਆਮ ਆਦਮੀ ਨੂੰ ਕੀ ਆ ਕੀ ਗੱਲ ਹੈ ਮੇਰੀ ਜਾਤ ਵਿਖਿਆਤ ਜਮਾਰੂ ਪਰ ਹੋਰ ਕੀ ਹੈ ਕਹਾ ਹਿਰਦੇ RAM ਗੋਬਿੰਦ ਗੁਣ ਸਾਰਨ ਹਿਰਦੇ RAM ਹੈ ਮੇਰੇ ਅੰਦਰ RAM ਹੈ ਪ੍ਰਗਟ ਔਰ ਗੋਬਿੰਦ ਦੇ ਸਾਰੇ ਗੁਣਾਂ ਦਾ ਮੈਨੂੰ ਗਿਆਨ ਗੋਬਿੰਦ ਗੁਣ ਸਾਰਨ ਸਾਰ ਗਿਆਨ ਗੋਬਿੰਦ ਦੇ ਟੋਟਲ ਜਿੰਨੇ ਗੁਣ ਨੇ ਉਹਦੀ ਮੈਨੂੰ ਗਿਆਨ ਮੈਨੂੰ ਸਮਝ ਆ ਤੁਸੀਂ ਦੱਸੋ ਨਹੀਂ ਤਾਂ ਗੋਬਿੰਦ ਦੇ ਗੁਣ ਤੁਸੀਂ ਦੱਸੋ ਫਿਰ ਤਾਂ ਰਾਮ ਜਿਹੜਾ ਹੈਗਾ ਦਿਖਾਓ ਕਿੱਥੇ ਤੁਹਾਡੇ ਝੂਠੇ ਕਰਤੇ ਐਵੇਂ ਨਹੀਂ ਡਿਨਾਉਟ ਕੀਤੀ ਡਿਨਾਉਟ ਜਾਣ ਕੀਤੀ ਜਾਂ ਫੜ ਕੇ ਖੜੇ ਕਰ ਲੈ ਪੰਚਾਇਤ ਦੇ ਵਿੱਚ ਪਰ ਅੱਜ ਆ ਦੱਸੋ ਫਿਰ ਹੱਥ ਬੰਨ ਕੇ ਛੁੱਟੇ ਨੇ ਪੰਡਤ ਫਿਰ ਅਨਾਈ ਜੀ ਇਹ ਤਾਂ ਬ੍ਰਾਹਮਣਾਂ ਦੇ ਘਰ ਦਾ ਜਨਮ ਦਾ ਜੀ ਹੋ ਨਹੀਂ ਸਕਦਾ ਫਿਰ ਆਪਸਾ ਫੜ ਲਿਆ ਨਾ ਝੂਠੇ ਦਾ ਕੀ ਹੁੰਦਾ ਰੇ ਰਾਮ ਗੁਣ ਸਾਰਮ ਰਹਾਓ ਸੁਸਰੀ ਸਲਲ ਕਿਰਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਣ ਉਹ ਕਹਿੰਦਾ ਭਾਈ ਚਲੋ ਮੰਨ ਲੈ ਦਿਓ ਸਰੀਰ ਕਰਕੇ ਤੁਸੀਂ ਨੀਚ ਬੋਲਦੇ ਹੋ ਨੀਚ ਹੀ ਸਹੀ ਸਾਡਾ ਕੰਮ ਆਦੂ ਹੈ ਡੰਗਰ ਲਿਆਉਣੇ ਅਸੀਂ ਮਰੇ ਹੋਏ ਤੁਸੀਂ ਇਹਨੂੰ ਨਫ਼ਰਤ ਕਰ ਲਓਗੇ ਇਹੀ ਗੱਲ ਹੈ ਆ ਜਿਹੜਾ ਦਰਖਤ ਨੇ ਅਸ਼ਰਾਬ ਹੈ ਜਿਹੜੀ ਪਰ ਸ਼ਰਾਬ ਇਹਨੂੰ ਬਾਹਰ ਨਹੀਂ ਕਹਿੰਦੇ ਨੇ ਬਾਹਰ ਨਹੀਂ ਬਾਹਰ ਉਡੀ ਇਹ ਪਾਣੀ ਹੈ ਇਹਨੂੰ ਪਾਣੀ ਬਣਿਆ ਹੋਇਆ ਦੂਸਰੀ ਸਲਲ ਕਿਰਤ ਮਾਰਨੀ ਯਾਨੀ ਗੰਗਾ ਦੇ ਪਾਣੀ ਤੋਂ ਵੀ ਜੇ ਸ਼ਰਾਬ ਬਣਾ ਲਈਏ ਗੰਗਾ ਦੇ ਪਾਣੀ ਤੋਂ ਸ਼ਰਾਬ ਕੱਢੀ ਜਾ ਸਕਦੀ ਹੈ ਨਾ ਪਾਣੀ ਗੰਗਾ ਦਾ ਪਾ ਕੇ ਤਾਂ ਵੀ ਉਹਨੂੰ ਬਾਣੀ ਨੂੰ ਸੰਤ ਨਹੀਂ ਪੀਂਦੇ ਵੀ ਇਹ ਪਵਿੱਤਰ ਜਲ ਹੈ ਸ਼ਰਾਬ ਨੂੰ ਨਹੀਂ ਪਵਿੱਤਰ ਮੰਨਦੇ ਉਹ ਚਾਹੇ ਗੰਗਾ ਦੇ ਵਿੱਚ ਦਾ ਜਲ ਪਾਇਆ ਹੋਵੇ ਸੰਤ ਜਨ ਗਲਤ ਨਹੀਂ ਪਾਣ ਸੰਤ ਜਨ ਨਹੀਂ ਪਾਣ ਕਰਦੇ ਜੇ ਤੁਹਾਡਾ ਸਰੀਰ ਸ਼ੁੱਧ ਵੀ ਹੈ ਵਿੱਚ ਤੁਹਾਡੇ ਅੰਦਰ ਕੀ ਹੈ ਹੰਕਾਰ ਦਾ ਨਸ਼ਾ ਹੈ ਸ਼ਰਾਬ ਦਾ ਦੇ ਵਿੱਚ ਹੰਕਾਰ ਵਧਾਉਂਦੀ ਹੈ ਤੁਹਾਡੇ ਅੰਦਰ ਦਾ ਹੰਕਾਰ ਹੈ ਤੁਸੀਂ ਬਾਹਮਣਾ ਦੇ ਘਰ ਪੈਦਾ ਹੋ ਕੇ ਵੀ ਇੱਕ ਸ਼ਰਾਬ ਵਰਗੇ ਹੋ ਜਿਵੇਂ ਸ਼ਰਾਬ ਨੂੰ ਨਫ਼ਰਤ ਕਰਦੇ ਨੇ ਸੰਤ ਤੁਸੀਂ ਐਂ ਨਫ਼ਰਤ ਦੇ ਕਾਬਲ ਹੋ ਜਿਵੇਂ ਸੰਤ ਜਨ ਸ਼ਰਾਬ ਨੂੰ ਨਫ਼ਰਤ ਕਰਦੇ ਨੇ ਤੁਸੀਂ ਇਹ ਸੱਚ ਸੱਚ ਤੁਹਾਨੂੰ ਐ ਨਫ਼ਰਤ ਕਰਦਾ ਸੱਚ ਦੇ ਵੀ ਸਾਰੇ ਸੰਤ ਨੇ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਤੁਹਾਡੇ ਨਾਲ ਐ ਨਫ਼ਰਤ ਹੈ ਤੁਹਾਡੇ ਖਿਲਾਫ ਜਿਵੇਂ ਸ਼ਰਾਬ ਨੂੰ ਸਤਜਨ ਨਫ਼ਰਤ ਕਰਦੇ ਨੇ ਚੰਗਾ ਨਹੀਂ ਸਮਝ ਤੁਹਾਨੂੰ ਕੋਈ ਨਹੀਂ ਚੰਗਾ ਸਮਝਦਾ ਤੁਹਾਨੂੰ ਭਲੇਖਾ ਇਸ ਗੱਲ ਦਾ ਕੀ ਆ ਜੇ ਤੁਸੀਂ ਪੜਨ ਤੇ ਕਰ ਪੈਦਾ ਹੋ ਕੀ ਆ ਜੇ ਸ਼ਰਾਬ ਲੋਕਾਂ ਦਾ ਪਾਣੀ ਪਾ ਕੇ ਗੱਡੀ ਹੈ ਤੇ ਸ਼ਰਾਬ ਹੈ ਉਹ ਵਿਗੜ ਗਈ ਬਾਤ ਦੇ ਵਿੱਚ ਤੁਸੀਂ ਵੀ ਵਿਗੜ ਗਏ ਜੱਦਾ ਵੀ ਵਿਗੜ ਸਕਦਾ ਵਿੱਚ ਵਿਗੜਿਆ ਹੈ ਜੱਗਾ ਹੋ ਸਕਦਾ ਸਾਧ ਤੋਂ ਡਾਕੂ ਬਣ ਸਕਦਾ ਡਾਕੂ ਤੋਂ ਸਾਧ ਬਣ ਸਕਦਾ ਹਾਂ ਸੁਰਾ ਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਰਤ ਨਾ ਹੋਏ ਆਨੰਦ ਹਾਂ ਸੁਰਾ ਜਿਹੜੀ ਸ਼ਰਾਬ ਹੈ ਇਹ ਤੋਂ ਅਪਵਿੱਤਰ ਹੋਰ ਕਿਸੇ ਵੀ ਜਲ ਨੂੰ ਨਹੀਂ ਬੰਦੇ ਜਲੇ ਕਹਤਾ ਨੂੰ ਵੀ ਕੋ ਪਾਣੀ ਹੋ ਆਖਰ ਤਾਂ ਕਹਤੇ ਪੌੜ ਪਾਣੀ ਵਿੱਚ ਸੰਤ ਰਹਿਣ ਸੁਰਾ ਪਵਿੱਤਰ ਨਤ ਅਵਰ ਰੇ ਇਹ ਸੁਰਾ ਤੋਂ ਸ਼ਰਾਬ ਤੋਂ ਅਪਵਿੱਤਰ ਕਿਸੇ ਵੀ ਹੋਰ ਜਲ ਨੂੰ ਨਹੀਂ ਬੰਦੇ ਹੋਇਆ ਤੁਹਾਡੇ ਗ੍ਰੰਥਾਂ 'ਚ ਉਹਨਾਂ ਦੇ ਗ੍ਰੰਥ ਦੀ ਗੱਲ ਕਰਦੇ ਸਿਮਰਦੀਆਂ ਦੀ ਸਿਮਰਤੀ ਦੇ ਵਿੱਚ ਦੀ ਆਇਆ ਤੁਸੀਂ ਜੇ ਇਹਦੇ ਫੇਰ ਹੋਰ ਗੰਗਾ ਜਲ ਪਾ ਲਈਏ ਆਪ ਵੀ ਪਵਿੱਤਰ ਨਹੀਂ ਹੁੰਦੀ ਹੈ ਜੇ ਸੁਰਸਰੀ ਮਿਲਤਨਾ ਹੋਏ ਆਨੰਦ ਫੇਰ ਵੀ ਉਹੀ ਨਸ਼ਾ ਕਰੂਗੀ ਚਾਹੇ ਖੂਦਾ ਪਾਣੀ ਪਾ ਲਓ ਚਾਹੇ ਦਾਦਾ ਪਾਣੀ ਗਾਜਲ ਪਾ ਲਓ ਇਹਦਾ ਸੁਭਾਅ ਹੀ ਬਦਲਦਾ ਸ਼ਰਾਬ ਦਾ ਪੰਡਤ ਗੰਗਾ ਜਨ ਆ ਗਏ ਤੁਹਾਡਾ ਕਿਹੜਾ ਸੁਭਾਅ ਬਦਲ ਗਿਆ ਕਾਰੀ ਦਾ ਸੁਭਾਅ ਹੀ ਬਦਲਦਾ ਬਾਹਰੋਂ ਧੋਤੀ ਤੂੰਬੜੀ ਅੰਦਰ ਵਸਨ ਗੋਰ ਸਾਧ ਭਰਿਆ ਨਾਟੇ ਚੋਰ ਚੋਰਾ ਚੋਰ ਸੁਧਕਾਰੀ ਹੋ ਤੁਸੀਂ ਅਸੀਂ ਵੱਡੀ ਕੋਲਾ ਹੈ ਅਸੀਂ ਬੜੇ ਪੰਡਾ ਤਾਂ ਇਹ ਜਿਹੜਾ ਹੰਕਾਰ ਹੈ ਤੁਹਾਨੂੰ ਇਹ ਲੈ ਕੇ ਬਹਿ ਗਿਆ ਗਿਆਨ ਤੁਹਾਡਾ ਖਾ ਗਿਆ ਹੈ ਪੰਡਤ ਰੋਵੇ ਗਿਆਨ ਗਵਾਏ ਮੈਨੂੰ ਗਿਆਨ ਹੈ ਤੁਹਾਡੇ ਅੰਦਰ ਹੈ ਨਹੀਂ ਰਾਮ ਹਿਰਦੇ ਗੁਣ ਸਾਰੰਗੂ ਮੈਨੂੰ ਗੁਣਾਂ ਦਾ ਗਿਆਨ ਹੈ ਸਾਰੰਗ ਹੈ ਸਾਰ ਹੈ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਮੂਰਤੀ ਨੂੰ ਬਣਾਈ ਬੈਠੇ ਹੋ ਰਾਮ ਬਾਹਰ ਬਣਾਈ ਬੈਠੇ ਹੋ ਰਾਮ ਅੰਦਰ ਹੈ ਮੈਨੂੰ ਅੰਦਰਲੇ ਰਾਮ ਦਾ ਵੀ ਗਿਆਨ ਹੈ ਤੁਸੀਂ ਤੁਹਾਨੂੰ ਅੰਦਰਲੇ ਦਾ ਗਿਆਨ ਨਹੀਂ ਤਾਂ ਬਾਹਰ ਬਣਾਇਆ ਤੁਸੀਂ ਬਾਹਰ ਕਿਉਂ ਬਣਿਆ ਰਾਮ ਅੰਦਰਲਾ ਖੋ ਗਿਆ ਅੰਦਰ ਅੰਦਰਲਾ ਖੋ ਗਿਆ ਤਾਂ ਬਾਹਰ ਬਣਿਆ ਹੋਇਆ ਸਰੂਪ ਲਾ ਤਵਰ ਜਲਵੇ ਸੁਰਸਰੀ ਮਿਲਤ ਨਾ ਹੋਏ ਆਨੰਦ ਹੋਰ ਨਹੀਂ ਬਣ ਜਾਂਦੀ ਸ਼ਰਾਬ ਉਹੀ ਸ਼ਰਾਬ ਹੀ ਰਹਿੰਦੀ ਹੈ ਉਹਦਾ ਨਸ਼ਾ ਫੇਰ ਵੀ ਹੋਊਗਾ ਤਰਤਾਰ ਪਵਿੱਤਰ ਕਰ ਮੰਨੀਏ ਰੇ ਜਿਵੇਂ ਕਾਗੜਾ ਕਰਤ ਵਿਚਾਰਨ ਦੂਜੇ ਪਾਸੇ ਆ ਜਾਓ ਤਾੜੀ ਦਾ ਦਰਖਤ ਹੈ ਉਹਦੇ ਵਿੱਚੋਂ ਰਸ ਉਹਦਾ ਨਸ਼ਾ ਹੁੰਦਾ ਤਾੜੀ ਦੇ ਦਰਖਤ ਦਾ ਰਸਾ ਜਿਹੜੀ ਤਾੜੀ ਹੈ ਉਹ ਨਸ਼ੇਦਾਰ ਹੁੰਦਾ ਹੈ ਇਸ ਕਰਕੇ ਤਾੜੀ ਦੇ ਦਰਖਤ ਨੂੰ ਅਪਵਿੱਤਰ ਬੋਲਦੇ ਨੇ ਤਰਤਾਰ ਪਵਿੱਤਰ ਕਰ ਮੰਨੀਏ ਰੇ ਅਪਵਿੱਤਰ ਕਰਕੇ ਇਹ ਮੈਂ ਤੁਸੀਂ ਸਾਨੂੰ ਹਰੀ ਜਨਾਂ ਨੂੰ ਜਮਾਲਾ ਨੂੰ ਅਪਵਿੱਤਰ ਕਰਕੇ ਬੰਨ ਲਓ ਅਸੀਂ ਤਾੜੀ ਦਾ ਰੱਖਤਾ ਤੁਸੀਂ ਗੰਗਾ ਪਰ ਬਣ ਗਈ ਸ਼ਰਾਬ ਗੰਗਾ ਜਲ ਤੇ ਸ਼ਰਾਬ ਬਣ ਗਈ ਨਾ ਅਸੀਂ ਦਰਖਤ ਤਾੜੀ ਦਾ ਸੀ ਅਪਵਿੱਤਰ ਦਰਖਤ ਸੀ ਪਰ ਉਹਦੇ ਪੱਤਿਆਂ ਤੇ ਭਗਵਾਨ ਦੇ ਸ਼ਬਦ ਲਿਖੇ ਗਏ ਜਿਵੇਂ ਤੇ ਕਾਗਰਾ ਕਰਤ ਵਿਚਾਰਨ ਬਸ ਉਹਦੇ ਪੱਤਿਆਂ ਤੇ ਮੇਰੇ ਹਿਰਦੇ 'ਚ ਪੱਤੇ ਦੇ ਉੱਤੇ ਮੈਂ ਲਿਖ ਲਿਆ ਭਗਵਤ ਭਗਤੀ ਲਿਖ ਲਈ ਭਗਵਾਨ ਦੀ ਮੈਂ ਪਵਿੱਤਰ ਹੋ ਗਿਆ ਤੁਸੀਂ ਪਵਿੱਤਰ ਹੋ ਗਏ ਉਹਨਾਂ ਨੂੰ ਨਮਸਕਾਰ ਕਰਦੇ ਨਹੀਂ ਤੁਸੀਂ ਫਿਰ ਪੱਤਿਆਂ ਨੂੰ ਅੱਗੇ ਪੱਤਿਆਂ ਤੇ ਲਿਖਦੇ ਸੀ ਬੜੇ ਭੋਜ ਪੱਤਰ ਕਹਿੰਦੇ ਸੀ ਨਾ ਉਹ ਇਹੀ ਹੁੰਦੇ ਸੀ ਫਿਰ ਕਹਿੰਦੇ ਜਦ ਭਗਵਾਨ ਦੇ ਸ਼ਬਦ ਲਿਖੇ ਜਾਂਦੇ ਨੇ ਫਿਰ ਉਹਨਾਂ ਨੂੰ ਕਰਦੇ ਨਹੀਂ ਨਮਸਕਾਰ ਕਰਦੇ ਫਿਰ ਅਪਵਿੱਤਰਤਾ ਕਿੱਥੇ ਗਈ ਦੂਰ ਹੋ ਗਈ ਬਸ ਐ ਮੈਂ ਹਿਰਦੇ ਦੇ ਉੱਤੇ RAM ਹਿਰਦੇ ਮੁਖ ਸਰੰਗ ਮੈਂ ਉਹ ਲਿਖ ਲਿਆ ਸਭ ਕੁਝ ਹਿਰਦੇ ਹੀ ਲਿਖ ਲਿਓ ਮੈਂ ਸਭ ਕੁਝ ਹਿਰਦੇ 'ਚ ਲਿਖ ਲਿਆ ਤੁਸੀਂ ਹਿਰਦੇ ਦੇ ਵਿੱਚ ਤੁਹਾਡੇ ਕੀ ਹੈ ਹਿਰਦੇ ਵਾਲਾ RAM RAM ਹਿਰਦੇ ਤੇ ਖੋਇਆ ਤੁਸੀਂ ਹਿਰਦੇ ਤੋਂ RAM ਖੋਤਾ ਬਾਹਰ ਬਣਾ ਲਿਆ ਤੁਸੀਂ ਅਪਵਿੱਤਰ ਹੋ ਗਏ ਤੁਹਾਡੇ ਅੰਦਰ ਕੌਣ ਆਵੜਿਆ ਤੁਹਾਡੇ ਅੰਦਰ ਆਵੜਿਆ ਰਾਵਣ ਰਾਮ ਖੋਇਆ ਗਿਆ ਰਾਵਣ ਆਵੜਿਆ ਕੋਈ ਤਾਂ ਬਣ ਕੇ ਰਾਵਣ ਪੰਡਤ ਰਾਵਣੇ ਸੀ ਨਾ ਪੰਡਤ ਰਾਵਣੇ ਸੀ ਬਸ ਮੈਂ ਰਾਵਣ ਰਾਵਣੇ ਨੇ ਸਾਰੇ ਇਹ ਰਾਵਣ ਦੀ ਲਾਜ ਨੇ ਪੰਡਤ ਕਹਿੰਦਾ ਸੀ ਯੁੱਧਿਆ ਲੈਣੀ ਇਦਾਂ ਦੇ ਲੱਗਦੇ ਮਰਦੇ ਨੇ ਯੁੱਧਿਆ ਦਾ ਨਾ ਕੀ ਮਤਲਬ ਇਹ ਤਾਂ ਵਿਰੋਧੀ ਨੇ ਰਾਮਚੰਦਰ ਦੇ ਰਾਮਚੰਦਰ ਜੀ ਅਯੋਧਿਆ ਆਇਆ ਨਾ ਤਿਲਕ ਨਹੀਂ ਦਿੱਤਾ ਸੀ ਤਿਲਕ ਦੇਣਾ ਇਹਨਾਂ ਨੂੰ ਇਹਨੂੰ ਇਹਨੇ ਬ੍ਰਹਮ ਹੱਤਿਆ ਕੀਤੀ ਹੈ ਰਾਵਣ ਬ੍ਰਾਹਮਣ ਸੀ ਉਹ ਮਾਰਿਆ ਹੈ ਇਹ ਤਾਂ ਉਹਦੇ ਧੜੇ ਖੜੇ ਨੇ ਉਦੋਂ ਵੀ ਉਹ ਬਾਹਰੋਂ ਲਿਆ ਕੇ ਉਹਨੇ ਪੰਡਤ ਵਿਚਾਰੇ ਜਿਹੜੇ ਗਰੀਬ ਜੇ ਸੀ ਉਹਨਾਂ ਦੇ ਤਿਲ ਕਰਾਇਆ ਇਹ ਰਾਮਚੰਦਰ ਜੀ ਨੇ ਤਿਲ ਕਰਾਇਆ ਤਿਲ ਕਰਾਉਣ ਦੀ ਲੋੜ ਕੀ ਸੀ ਇਹਨਾਂ ਤੇ ਤਿਲ ਕੀਤੇ ਦੇ ਰਾਜ ਬਣਦਾ ਰਾਜ ਤਾਂ ਡੰਗ ਦਾ ਹੁੰਦਾ ਜਿਹਦੀ ਡੰਗ ਤਗੜੀ ਹੋਵੇ ਰਾਜ ਉਹ ਤਿਲਕ ਨਾਲ ਰਾਜ ਮਿਲਦੇ ਨੇ ਜਿਹਦੀ ਡੰਗ ਤਗੜੀ ਹੋਵੇ ਰਾਜ ਉਹ ਸ਼ਕਤੀਸ਼ਾਲੀ ਸੀ ਭਾਈ ਸ਼ਕਤੀ ਸੀ ਉਹਨਾਂ ਦੀ ਉਹਨਾਂ ਦਾ ਰਾਜ ਸੀ ਫਿਰ ਘੋੜਾ ਨਹੀਂ ਛੱਡਿਆ ਉਹਨਾਂ ਨੇ ਲਾਭ ਕੁਛ ਨਹੀਂ ਫੜਿਆ ਚਲੋ ਘੋੜਾ ਤਾਕਤ ਹੀ ਤਾਂ ਹੀ ਛੱਡਿਆ ਉਹ ਤਾਂ ਕਰਦੇ ਸੀ ਆਪਸ ਵਿੱਚ ਹੀ ਰਾਜ ਤਾਂ ਉਹਦੀ ਆਪਣੀ ਸ਼ਕਤੀ ਨਾਲ ਕੋਈ ਤਿਰਕਾ ਨਾਲ ਰਾਜ ਮਿਲਦੇ ਹੁੰਦੇ ਸੀ ਇਹਨਾਂ ਨੇ ਉਹਦਾ ਵਿਰੋਧ ਕੀਤਾ ਸੀ ਅੱਜ ਇਹ ਉਹਦੇ ਸਖੇ ਬਣੇ ਬੈਠੇ ਨੇ ਪੰਡਤ ਪੰਡਤ ਅੱਜ ਸਕੇ ਬਣੇ ਬੈਠੇ ਨੇ ਇਹ ਕਦੋਂ ਕਿਹਦੇ ਸਕੇ ਬਣ ਜਾਣ ਕਿਹਦੇ ਦੁਸ਼ਮਣ ਬਣ ਜਾਣ ਇਹਨਾਂ ਦਾ ਰਿਕਾਰਡ ਜਿਹੜਾ ਪਿਛਲਾ ਇਹ ਜਾਈ ਹੈ ਇਹਦਾ ਚਵੇਰ ਘੜੀਏ ਨੇ ਮੋਕੇ ਦੇ ਰਹੇ ਜਿੱਤੇ ਮਾਇਆ ਮੁਸਲਮਾਨ ਸੀ ਉਹਨਾਂ ਦੇ ਬਣ ਕੇ ਆ ਕੇ ਅੰਤਰ ਪੂਜਾ ਪੜੇ ਅੰਤਰ ਪੂਜਾ ਪੜੇ ਕਦੇ ਸਜਬ ਤੁਰਕਾ ਭਾਈ ਹਲਾਲ ਕਰਕੇ ਬੱਕਰਾ ਜਿਹਨੇ ਉਹ ਬੋਲਦੇ ਹਲਾਲ ਕੀਤਾ ਬੱਕਰਾ ਖਾਣ ਲੱਗੇ ਬਾਕਾ ਦਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਹਨਾਂ ਜਾਣਾ ਤਾਂ ਹੀ ਲਿਖਿਆ ਹੋਇਆ ਇਹ ਤਾਂ ਇਹਨਾਂ ਤਾਂ ਮਾਇਆ ਚਾਹੀਦੀ ਹੈ ਕੋਈ ਧਰਮ ਨਹੀਂ ਕੋਈ ਇਹਨਾਂ ਦੀ ਗੱਲ ਨਹੀਂ ਧਰਮ ਨਾਲ ਤਾਂ ਉਹਦਾ ਦੂਰ ਦਾ ਵਿਵਾਦ ਤਾਂ ਨਹੀਂ ਮਾਇਆ ਹੀ ਧਰਮ ਇਹਨਾਂ ਦਾ ਸੰਸਾਰੀ ਸੱਤਾ ਰਹੇ ਸਾਡੇ ਕੋਲ ਇਹ ਧਰਮ ਸੰਸਾਰੀ ਸੱਤਾ ਵਾਲੇ ਨਾਲ ਅਸੀਂ ਜੁੜੇ ਰਹੀਏ ਇਹ ਸਾਡਾ ਇਹਨਾਂ ਦਾ ਇਹ ਧਰਮ ਹੋਰ ਕੋਈ ਧਰਮ ਨਹੀਂ ਮਾਇਆ ਧਰਮ ਇਹਨਾਂ ਦਾ ਬਸ ਮਾਇਆ ਤਾਂ ਬੜਾ ਰੱਬ ਹੈ ਬੁੱਧੇ ਨਹੀਂ ਕਿਸੇ ਨੂੰ ਇਹਨਾਂ ਦਾ ਰੁਪਈਆ ਹੀ ਰੱਬ ਹੈ ਪੈਸੇ ਹੀ ਰੱਬ ਹੈ ਉਹਦੀ ਪੈਸੇ ਹੀ ਸ਼ਕਤੀ ਹੈ ਗਾਂ ਦੀ ਸੋਚ ਨਹੀਂ ਹੈ ਇਹਨਾਂ ਦੀ ਇਹ ਪ੍ਰਚਾਰ ਹੈ ਇਹ ਸਮਰਤੀਆਂ ਦੀ ਗੱਲ ਹੈ ਬੇਤਦਾ ਦਾ ਆਪ ਨੇ ਤਾਂ ਇਹਦਾ ਕਹਿਆ ਰੋਜ਼ ਪੜਨ ਗਿਆਨ ਗਵਾਏ ਗਿਆਨ ਗਵਾਇਆ ਗਿਆਨ ਕਿਉਂ ਗਵਾਇਆ ਗਿਆਨ ਗਵਾਇਆ ਦੂਜੇ ਪਾਇਆ ਆ ਮਾਇਆ ਰੱਬ ਬਣਾ ਲਿਆ ਮਾਇਆ ਨੂੰ ਗਰਭ ਘੜੇ ਵੇਖਾਇਆ ਗਰਭ ਹੰਕਾਰ ਹੋ ਗਿਆ ਉਹੀ ਕਹਿ ਰਿਹਾ ਨਾ ਰਵਦਾਸ ਗਰਭ ਹੈ ਤੁਹਾਡੇ ਅੰਦਰ ਹੰਕਾਰ ਹੈ ਗਰਭ ਨਾਲ ਗਲ ਗਏ ਤਰਤਾਲ ਕੀ ਅੰਦਰ ਬੇਗ ਨਫ਼ਰਤ ਅੰਦਰੋਂ ਨਫ਼ਰਤ ਹੈ ਮੂੰਹ ਦੇ ਵਿੱਚ ਮੁਖੋਂ ਇਹ ਪੰਡਤ ਬਿਠੇ ਜਿੰਨਾ ਪੰਡਤ ਮੁਖੋਂ ਬਿਠਾ ਉਹਨਾਂ ਹੀ ਅੰਦਰ ਜ਼ਹਿਰ ਹੈ ਮੁਖੋਂ ਬਿਠੇ ਤੇ ਵੀ ਕਹਿ ਰਿਹਾ ਸਭ ਜੀ ਮੁਖੋਂ ਇਹ ਪੜਨਤ ਬਿਠੇ ਬਿਠੇ ਸੰਨਿਆਸੀ ਮੁਖੋਂ ਬਠੇਰੀ ਜੋਗੀ ਮੁਖੋਂ ਬਠੇਰੀ ਪੰਡਤ ਮੁਖੋਂ ਬਠੇਰੀ ਤਪੇਸ਼ਰ ਮੁਖੋਂ ਬਠੇਰੀ ਇਹ ਮੁਖੋਂ ਬਿਠੇ ਜਿਹੜਾ ਆਦਮੀ ਮੁਖੋਂ ਬਿਠਾ ਉਹ ਹੀ ਖਤਰਨਾਕ ਹੈ ਸੱਚਾ ਆਦਮੀ ਮੁਖੋਂ ਕੌੜਾ ਹੁੰਦਾ ਸੱਚ ਕੌੜਾ ਲੱਗਦਾ ਸਭ ਨੂੰ ਸਭ ਨੂੰ ਕੌੜਾ ਲੱਗਦਾ ਸੱਚ ਤਾਂ ਹੀ ਕੌੜਾ ਲੱਗਦਾ ਸੱਚ ਆਦਮੀ ਬਿਠਾ ਹੋ ਕੇ ਮਿਲ ਜਾਊ ਸੱਚ ਬੋਲ ਦੇਣਾ ਝੂਠੇ ਨੇ ਜਲ ਪਰ ਤਾਰ ਪਵਿੱਤਰ ਕਰ ਮੰਨੀਏ ਰੇ ਜਿਵੇਂ ਕਾਗਰਾ ਕਰਤ ਵਿਚਾਰਨ ਜਿਵੇਂ ਆਪਾਂ ਕਾਗਰ ਦੇ ਵਿਚਾਰ ਕਰ ਲੈਂਦੇ ਹਾਂ ਤਾੜੀ ਦੇ ਦਰਸ ਦਾ ਜਿਹੜਾ ਕਾਗਜ਼ ਹੈ ਉਹ ਤੇ ਜਦ ਭਗਵਤ ਭਗਤੀ ਦੇ ਜਿਵੇਂ ਗੁਰਬਾਣੀ ਲਿਖਦੀ ਹੈ ਆਪਾਂ ਕੋਈ ਪਹਿਲਾਂ ਇਹ ਮੰਤਰ ਲਿਖ ਲੈਂਦੇ ਸੀ ਗ੍ਰੰਥ ਬਣਾ ਲੈਂਦੇ ਸੀ ਭਗਤੀ ਭਗਉਦ ਲਈ ਤੇ ਉੱਪਰ ਪੂਜੇ ਕਰਨ ਨਮਸਕਾਰ ਪਰਮੇਸ਼ਰ ਦੀ ਭਗਤੀ ਦੇ ਜਦੋਂ ਆਪਾਂ ਅੱਖਰ ਲਿਖ ਲੈਂਦੇ ਉਹਦੇ ਤੇ ਤੇ ਫਿਰ ਉਹਨੂੰ ਪੂਜਦੇ ਆ ਨਮਸਕਾਰ ਕਰਕੇ ਇਹ ਥੋੜੀ ਦੇਖਦਾ ਵੀ ਤਾੜੀ ਦਾ ਦਰਖਤ ਹੈ ਐਸ ਵਕਤ ਤੇ ਲਿਖਿਆ ਹੈ ਕੀ ਹੈ ਅਸੀਂ ਜੇ ਨਮਸਕਾਰ ਕਰਦੇ ਹੋ ਪੋਤੀ ਸਾਹਿਬ ਨੂੰ ਜਾਂ ਗ੍ਰੰਥ ਨੂੰ ਤਾਂ ਅੱਖਰਾਂ ਕਰਕੇ ਕਰਦੇ ਹੋ ਲਿਖਿਆ ਹੋਇਆ ਕੀ ਹੈ ਕੋਈ ਕਾਗਜ਼ਾਂ ਕਰਕੇ ਥੋੜੀ ਕਰਦੇ ਹੋ ਜੇ ਲਿਖਿਆ ਹੀ ਨਾ ਹੋਵੇ ਜਨਾ ਜਰ ਕੁਝ ਦੇਖਾ ਭਲਾ ਕੋਈ ਇਹਨਾਂ ਦਾ ਕਾਗਜ਼ ਤੇਰਾ ਉਹ ਲਿਖਿਆ ਗਿਆ ਜਿਹੜਾ ਉਹ ਨਮਸਕਾਰ ਦਾ ਉਹ ਉਸ ਗੱਲ ਨੂੰ ਹੈ ਜਿਹੜੀ ਗੱਲ ਹੈ ਇਹਦੇ ਵਿੱਚ ਗੱਲ ਨੂੰ ਫੇਰ ਵੀ ਜੇ ਸਮਝ ਆ ਜਾ ਬਾਕੀ ਦਾ ਦੇਖਾ ਦੇਖੀ ਮੱਥਾ ਟੇਕਦੇ ਨੇ ਬਿਨਾਂ ਸਮਝ ਤੇ ਮੱਥਾ ਟੇਕਦੇ ਨੇ ਦੇਖਾ ਦੇਖੀ ਇਹ ਦੇਖਾ ਦੇਖੀ ਅਸਲ ਦੇ ਵਿੱਚ ਜਿਹੜੀ ਗਿਆਨ ਹੈ ਕਿਸੇ ਵਿਰਲੇ ਨੂੰ ਹੈ ਉਹ ਫਿਰ ਹੋਰ ਤਰ੍ਹਾਂ ਦਾ ਉਹਦਾ ਮੱਥਾ ਟੇਕਣਾ ਵੀ ਹੋਰ ਤਰ੍ਹਾਂ ਦਾ ਉਹਦਾ ਮੱਥਾ ਟੇਕਣਾ ਵੀ ਹੋਰ ਤਰ੍ਹਾਂ ਦਾ ਉਹਨੇ ਵਾਰ ਤਾਂ ਇੱਕ ਵਾਰ ਸਿਰ ਮੂਹਰੇ ਰੱਖ ਕੇ ਚੱਕਿਆ ਜੀ ਦੁਬਾਰਾ ਉਹ ਬਾਰ-ਬਾਰ ਟੇਕਣ ਦੀ ਲੋੜ ਨਹੀਂ ਹੁੰਦੀ ਜਿਹਨੇ ਮੰਨ ਲਿਆ ਬਸ ਉਹ ਹਮੇਸ਼ਾ ਚੁੱਕਿਆ ਹੋਇਆ ਹੀ ਮਨ ਵਿੱਚ ਸਤਗੁਰ ਕੇ ਬਾਅਦ ਸਰੀਰ ਦਾ ਕੀ ਹੈ ਸੀਸ ਨਵਾਈਆ ਕਿਆ ਸੀ ਇਹ ਜਾਰੇ ਦੇ ਕੋ ਸੁਧਾ ਜਾਏ ਬਾਰ-ਬਾਰ ਸਨ ਰੋਜ਼ ਨਵਾਈ ਜਾਣਾ ਕੀ ਮਤਲਬ ਹੈ ਇਹਦਾ ਇਹਦਾ ਰੱਦ ਕੀਤਾ ਹੈ ਗੁਰਬਾਣੀ ਚ ਜੇ ਹਿਰਦੇ ਤੁਹਾਡੇ ਤੁਸੀਂ ਗੁਰਬਾਣੀ ਨੂੰ ਮੰਨਣਾ ਨਹੀਂ ਚਾਹੁੰਦੇ ਸਰਵਾਇਤ ਤੇ ਬਾਅਦ ਪ੍ਰਮਾਣ ਨਹੀਂ ਹੈ ਗੁਰੂ ਘਰ ਚ ਨਹੀਂ ਪ੍ਰਮਾਣ ਹੈ ਸਰ ਐਸਾ ਮੱਥਾ ਟੇਕਣਾ ਨਹੀਂ ਪ੍ਰਮਾਣ ਹੈ ਕਿਸੇ ਸਿੱਖ ਦਾ ਜੋ ਮਰਜ਼ੀ ਲਿਖਿਆ ਹੋਵੇ ਸਾਨੂੰ ਕੀ ਲੱਗੇ ਉਹ ਨਹੀਂ ਸੀ ਹਰ ਕੋਈ ਸਾਡੇ ਆਵੇ ਰੋਜ਼ ਮੱਥਾ ਟੇਕ ਕੇ ਭੀੜ ਲੱਗੇ ਉਹਨੂੰ ਲੋੜ ਨਹੀਂ ਸੀ ਇਸ ਗੱਲ ਦੀ ਤਾਂ ਲਿਖਿਆ ਨੇ ਗੱਲ ਗੁਰਬਾਣੀ ਜੇ ਗੱਲਾਂ ਤਾਂ ਲਿਖਿਆ ਨੇ ਉਹ ਨਹੀਂ ਸੀ ਚਾਹੁੰਦਾ ਵੀ ਐਵੇਂ ਲਾਈਨ ਲਾ ਕੇ ਆਵੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀ ਜਾਣ ਲੋਗਾ ਕੇ ਅਰ ਬੰਨੇ ਕੋਈ ਬਣਾ ਦੀ ਗੱਲ ਕੌੜੀਆਂ ਗੱਲਾਂ ਤਾਂ ਲਿਖਿਆ ਹੋਈਆਂ ਨੇ ਪਰ ਕੀ ਕਰੀਏ ਸਾਨੂੰ ਤਾਂ ਮਾਇਆ ਚਾਹੀਦੀ ਹੈ ਸਾਨੂੰ ਭੀੜ ਚਾਹੀਦੀ ਹੈ ਸਾਨੂੰ ਕੀ ਲੱਗੇ ਕੋਈ ਬੰਨੇ ਕੋਈ ਨਾ ਬੰਨੇ ਸਾਨੂੰ ਚਾਹੀਦੀ ਹੈ ਮਾਇਆ ਜਿਹਨੇ ਲਿਖਿਆ ਉਹਨੂੰ ਨਹੀਂ ਸੀ ਚਾਹੀਦੀ ਮਾਇਆ ਉਹਨਾਂ ਨੂੰ ਚਾਹੀਦੀ ਉਹਨਾਂ ਨੂੰ ਕੁਝ ਹੋਰ ਚਾਹੀਦਾ ਸੀ ਉਹਨਾਂ ਨੂੰ ਪਰਿਵਰਤਨ ਚਾਹੀਦਾ ਸੀ ਸੰਸਾਰ ਵਿੱਚ ਉਹਨਾਂ ਨੇ ਇੱਕ ਸਬਜੈਕਟ ਬਣਾਇਆ ਉਹਨਾਂ ਨੇ ਕੁਝ ਉਹਦੇ ਬਣਾਉਣੇ ਸੀ ਪੈਦਾ ਕਰਨਾ ਸੀ ਜੇ ਸਬਜੈਕਟ ਨੂੰ ਕੋਈ ਪੜਦਾ ਲਾਭ ਉਠਾਉਂਦਾ ਉਹਨਾਂ ਨੂੰ ਉਹ ਫਾਇਦਾ ਸੀ ਆ ਨਹੀਂ ਸੀ ਇਹ ਕੰਮ ਕਰਤਾ ਸੀ ਬਣਾਇਆ ਸਭ ਕੁਝ ਜਿਹੜਾ ਹੋ ਰਿਹਾ ਇਹਦੇ ਵਾਸਤੇ ਨਹੀਂ ਸੀ ਉਹਨਾਂ ਨੇ ਕੰਮ ਕੀਤਾ ਜਿਹੜਾ ਅਸੀਂ ਕਰ ਰਹੇ ਹਾਂ ਅਸੀਂ ਤਾਂ ਆਪਣਾ ਢਿੱਡ ਖਾਤਰ ਕਰ ਰਹੇ ਹਾਂ ਆਪਣੀ ਚੌਧਰ ਵਾਸਤੇ ਕਰ ਰਹੇ ਹਾਂ ਉਹ ਅਸਲ ਤਾਂ ਮੁੱਦਾ ਹੀ ਛੱਡ ਦਿੱਤਾ ਸੀ ਅਸਲ ਦਾ ਮੁੱਦਾ ਹੀ ਛੱਡ ਦਿੱਤਾ ਹਾਂਜੀ ਮੇਰੀ ਜਾਤ ਕੁਟਵਾੜਲਾ ਢੋਲ ਢਵੰਤਾ ਨਿਤੇ ਬਨਾਵਸੀ ਆਸ-ਪਾਸਾ ਮੇਰੀ ਜਾਤ ਕੁਟਵਾੜਲਾ ਕੁਟਵਾੜਲਾ ਹੁੰਦਾ ਹੈ ਪਸ਼ੂ ਲਿਆਉਣੇ ਉਹਨੂੰ ਕੱਟਣਾ ਉਹਦੇ ਚੱਬ ਲਾਉਣ ਕੁਟਵਾੜਲਾ ਕੁਟਵਾੜ ਕੱਟ-ਵੱਟ ਕਰਦੀ ਢੋਲ ਢਵੰਤਾ ਢੋਲ ਡੰਗਰ ਲਿਆਉਣੇ ਚੱਕ ਕੇ ਮਰੇ ਹੋਏ ਦੇਖੋ ਕੋਈ ਲੋਕਾਂ ਦੀ ਗੱਲ ਨਹੀਂ ਰੱਖ ਰਹੇ ਕਰ ਰਹੇ ਨੇ ਉਸ ਬੇੜੇ ਵੀ ਇਹ ਕੰਮ ਕਰ ਰਹੇ ਨੇ ਕੁਟਵਾੜਾ ਟੋਟਲ ਤਾਂ ਬਨਾਰਸ ਆਸ-ਪਾਸ ਬਨਾਰਸ ਦੇ ਆਸ-ਪਾਸ ਜਿੱਤੇ ਬਨਾਰਸ ਹੀ ਆਸ-ਪਾਸ ਬਨਾਰਸ ਦੇ ਆਸ-ਪਾਸ ਅਬ ਵਿਪਰ ਪ੍ਰਧਾਨ ਤੇ ਕਰੇ ਡੰਡਾਉਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ ਹੁਣ ਮੈਨੂੰ ਵਿਪਰ ਪ੍ਰਧਾਨ ਜਿਹੜੇ ਡੰਡਾਉਤ ਕਰਦੇ ਨੇ ਜਿਹੜੇ ਪੰਡਲਾ ਜੇ ਪੰਡਲ ਨਾ ਵੱਡੇ ਪ੍ਰਧਾਨ ਉਹ ਡਨੌਦ ਕਰਦੇ ਨੇ ਆ ਕੇ ਜਿਹੜੇ ਬਨਾਰਸ ਦੇ ਬੜੇ ਬੜੇ ਵਿਪਰ ਸੀ ਧਰਮ ਦੀ ਜੜ ਬਨਾਰਸ ਚ ਹੈ ਉਤਰੀ ਭਾਰਤ ਸਾਰੇ ਭਾਰਤ ਦੀ ਇਹ ਕਸ਼ਮੀਰ ਸੀ ਇਹ ਬਨਾਰਸ ਦੀ ਦੋ ਹੀ ਜਗ੍ਹਾ ਸੀ ਹਿੰਦੂ ਮਤ ਦੀ ਧਰਮ ਜਿਹੜਾ ਇਹਦੀ ਦੋ ਜਗ੍ਹਾ ਸੀ ਇਹਦਾ ਸੈਂਟਰ ਚਾਰ ਸੈਂਟਰ ਸੀਗੇ ਇਹਨਾਂ ਦੇ ਜੋਗੀਆਂ ਦੇ ਉਹ ਅਲੱਗ ਸੀ ਬਨਾਰਸ ਵਿੱਚ ਵੀ ਸੀ ਜੋਗੀਆਂ ਦਾ ਸੈਂਟਰ ਪਟਣੇ ਸਾਹਿਬ ਸੀ ਇੱਕ ਆਪਣੇ ਇੱਧਰ ਸੀ ਅਚਲ ਬਟਾਲੇ ਅਚਲ ਬਟਾਲੇ ਸੀ ਇੱਕ ਉਧਰ ਹੈ ਨਾਦਵਾਰ ਇਹਨਾਂ ਦੇ ਚਾਰ ਹੈ ਹੁਣ ਬਨਾਰਸ ਦੇ ਆਸ-ਪਾਸ ਵਾਲੇ ਜਿਹੜੇ ਪੰਡਤ ਨੇ ਇਹਨਾਂ ਨੋਟ ਕਰਦੇ ਤੇਰੇ ਨਾਮ ਸ਼ਰਨਾਇ ਰਵਿਦਾਸ ਦਾਸਾ ਕਿਉਂਕਿ ਰਵਿਦਾਸ ਹੈ ਜਿਹੜਾ ਰਬਦਾਸ ਦਾ ਨਾਮ ਹੋ ਗਿਆ ਨਾ ਰਬਦਾਸ ਦਾਸ ਹੈ ਵਾਕਈ ਦਾਸ ਹੈ ਇਹ ਹੀ ਰਬਦਾਸ ਨਹੀਂ ਹੈ ਹੈ ਉਹ ਦਾਸ ਰਬਦਾਸ ਦਾਸਾ ਇਸ ਕਰਕੇ ਇਹ ਕਰਦੇ ਨੇ